ਦੋਹਰਾ ਕਾਸ਼ਮੀਰ ਕੇ ਸ਼ਹਿਰ ਮੈਂ ਬੀਰਜ ਸੈਣ ਰੇਸ ਤਾਕੇ ਧਲਕੇ ਕੇ ਬਲੋਤੇ ਕੰਪਿਤ ਹੁਤੋ ਸੁਰੇਸ ਚਿੱਤਰ ਦੇਵਤਾ ਕੀ ਤ੍ਰਿਆ ਬੁਰੀ ਹਿਰਦੈ ਜੇ ਬੁੱਧ ਮੰਦ ਸੀਰ ਜਾ ਕੋ ਰਹਿ ਚਿਤ ਕੀ ਰਹਿ ਕਸੋਧੇ ਬੋਲ ਰਸੋਈ ਹੈ ਤਿਨ ਕਹੀ ਇਹ ਰਾਜਾ ਬਿਖ ਦੇਹੋ ਬਹੁਤ ਬਠਾਇਓ ਹੋ ਤੁਮੈ ਅਬੈ ਅਧਿਕ ਤਨ ਲੇਹੋ ਤਾ ਕੀ ਕਹੀ ਨਾ ਤਿਨ ਕਰੀ ਤਬ ਤ੍ਰਿਏ ਚਰਿਤ ਬਨਾਏ ਰਾਜਾ ਕੋ ਨਿਉਤਾ ਕਹਿਓ ਸਉਨ ਸਹਿਤ ਬੁਲਾਏ ਚਉਪਈ ਰਾਜਾ ਸਉਨ ਸਹਿਤ ਬੁਲਾਇਓ ਭਾਂਤ ਭਾਂਤ ਪਕਵਾਨ ਪਕਾਇਓ ਤਾ ਮੈਂ ਜ਼ਹਰ ਘੋਰ ਕੈ ਡਾਰਿਓ ਰਾਜਾ ਜੂ ਕੋ ਮਾਰ ਹੀ ਡਾਰਿਓ ਜਬ ਰਾਜਾ ਜੂ ਮ੍ਰਿਤ ਬਸ ਭੈ ਵੀ ਪਕਰ ਰਸੋਈਆ ਲੈ ਵਹਿ ਤਾਮ ਲੈ ਤਾਹੇ ਖੁਆਰਿਓ ਤਾਹੂ ਕਹੋ ਤਬ ਹੀ ਹਨ ਡਾਰਿਓ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 58 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਸ਼ਹਿਰ ਨਿਕੋਦਰ ਬਨਿਓ ਰਹਿ ਦ્વੈ ਇਸਤਰੀ ਜਗਤਾ ਕੇ ਕਹਿ ਲਾਡਮ ਕੁਾਰ ਸੁਹਾਗਮ ਦੇਈ ਜਿਨ ਤੇ ਬਹੁ ਸਿਛਿਆ ਲਈ ਬਨਿਓ ਅਨਦੇਸ ਕਹ ਗਇਓ ਅਦਕ ਸੋਗ ਦੁਹਨ ਕੋ ਭਇਓ ਬਹੁਤ ਕਾਲ ਪਰਦੇਸ ਬਿਤਾਇਓ ਖਾਟ ਕਮਾਏ ਦੇਸ ਕਹਾਇਓ ਕਿਤਕ ਦਿਨ ਬਨਿਆ ਘਰ ਆਇਓ ਦੂਹ ਤ੍ਰੀਆਂ ਪਕਵਾਨ ਪਕਾਇਓ ਬਹੁ ਜਾਣੈ ਮੋਰੇ ਕਰ ਆਇ ਹੈ ਬਹੁ ਜਾਣੈ ਮੇਰੇ ਹੀ ਜੈ ਹੈ ਇਹ ਗਾ ਬਨਿਆ ਰਹਿ ਗਇਓ ਆਵਤ ਚੋਰ ਤ੍ਰੀਨ ਕੇ ਭਇਓ ਜਾਗਦ ਹੇਰ ਤ੍ਰਿਆ ਨ ਆਇਓ ਦੁਤੀਆ ਤ੍ਰਿਆ ਕੇ ਘਰ ਕੋ ਦਾਇਓ ਤ੍ਰੀ ਜਾਣਿਓ ਮੇਰੇ ਪਤਿ ਆਏ ਮਮ ਘਰ ਤੇ ਹਟੀ ਆ ਕੇ ਧਾਏ ਦੋ ਚਲੀ ਹਮ ਪਤਹਿ ਟੈ ਹੈ ਮੋਰ ਆਪਣੇ ਧਾਮ ਲਿਆਏ ਹੈ ਦੋਰਾ ਦੋ ਤ੍ਰਿਏ ਧਾਵਤ ਭਈ ਅਦਕ ਕੋ ਮਨ ਕੀਨ ਤਸਕਰ ਕੋ ਪਦ ਜਾਣ ਕੈ ਦੁਹ ਤ੍ਰਿਯਨ ਗਹਿ ਲੀਨ ਤਸਕਰ ਕੋ ਪਦ ਭਾਵ ਤੇ ਦੇਖਿਓ ਦਿਆ ਜਰਾਏ ਚੋਰ ਜਾਨ ਕੁਟਵਾਰ ਕੇ ਦੀਨੋ ਧਾਮ ਪਠਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 59 ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਫਜੂ ਦੋਹਰਾ राजा रणथम्भोर को जाको प्रबल प्रताप राव रंक जाको सदा निस्न जाप है जाप रंग राय ताकी त्रिया आत जोबन तेह अंग राजा को प्यारी रह जे लख लजय अनंग एक दिवस तेह राव न शुभ उपवन में जाय रंग राय सुतमान कै लीनी कंठ लगाए रंग राय सो राय तब ऐसे कही बनाए ज्यो स्त्री द्वय मैं गही तोहे न नर गह जाए चौपई ਕੇਤਕ ਦਿਵਸ ਬੀਤ ਜਬ ਗਏ ਰੰਗ ਰਾਏ ਸਿਮਰਨ ਬਚ ਪਏ ਏਕ ਪੁਰਖ ਸੋ ਨਿਹ ਲਗਾਇਓ ਬਿਨਾ ਸਮਸ ਜਾ ਕਉ ਲਖ ਪਾਇਓ ਨਾਰੀ ਕੋ ਤੇ ਭੇਸ ਬਨਾਇਓ ਰਾਜਾ ਸੋ ਇਹ ਭਾਂਤ ਜਿਤਾਇਓ ਗ੍ਰਹਿ ਤੇ ਬਹਿਨ ਹਮਾਰੀ ਆਈ ਹਮ ਤੁਮ ਚਲ ਤੇ ਕਰੈ ਬਡਾਈ ਦੋਹਰਾ ਡਰ ਆਗੇ ਤੇ ਲੀਜੀਐ ਬਹੁ ਕੀਜੈ ਸਨਮਾਨ ਮੋਰੇ ਟਿਕ ਬੈਠਾਰੀਐ ਅਮਿਤ ਦਰਬ ਦੈ ਜਾਨ ਤਿਹ ਨਿਰਪਟਰ ਆਗੇ ਲੀਏ ਬੈਠਾਰਿਓ ਤ੍ਰਿਯ ਤੀਰ ਅਤ ਧਨ ਦਇ ਆਦਰ ਕਰਿਓ ਭੈ ਤ੍ਰਿਯਨ ਕੀ ਭੀਰ ਜਬ ਰਾਜਾ ਢਿਗ ਬੈਠਿਓ ਤਬ ਦੂਹਨ ਲਵਟਾਏ ਕੂਕ ਕੂਕ ਰੋਵਤ ਪਈ ਅਦਕ ਸਨੇਹ ਵਢਾਏ ਰੰਗ ਰਾਏ ਤੇ ਪੁਰਖ ਕੋ ਤ੍ਰੀ ਕੋ ਭੇ ਸੁਧਾਰੇ ਦਛਨੰਗ ਰਾਜਾ ਲਿਓ ਬਾਮੈ ਅੰਗ ਸੋ ਯਾਰ ਯਹ ਭਗਨੀ ਤੈ ਪ੍ਰਾਨ ਪਤ ਯਾ ਤੇ ਪ੍ਰੀਤਮ ਕੌਣ ਤਿਨ ਦੇਖ ਤ੍ਰੇ ਛਲ ਗਈ ਜੇ ਲਖ ਭਜਿਐ ਮੌਨ ਆਤਪੁਦ ਗਤ ਬਨਿਤਾਨ ਕੀ ਜਿਨੈ ਨ ਪਾਵੈ ਕੋਏ ਭੇਦ ਸੁਰਾਸੁਰ ਨਾਲ ਹੈ ਜੋ ਚਾਹੈ ਸੋ ਹੋਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 60ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਬਨਿਓ ਗਵਾਰ ਏਰ ਕੇ ਮਾਹੀ ਘਰ ਧਨ ਬਹੁ ਖਰਚਤ ਕਛ ਨਾਹੀ ਤਾਂ ਕੇ ਘਰ ਤਸ ਕਰੇ ਆਇਓ ਤਿਨ ਸ਼ਾਹਨ ਸੋ ਬਚਨ ਸੁਨਾਇਓ ਬਨਕ ਬੋਲ ਸ਼ਾਹ ਹੁਨੀ ਸੋ ਭਾਖਿਓ RAM ਹਮੈ ਨਿਪੂਤ ਕਰ ਰਾਖਿਓ ਧਨ ਬਹੁ ਧਾਮ ਕਾਮ ਕੇ ਆਵੈ ਪੁੱਤਰ ਬਿਨਾ ਮੁਰ ਬੰਸਲ ਜਾਵੈ ਦੋਰਾ ਸੁਨ ਸ਼ਾਹ ਹੁਨੀ ਹਮਰੇ ਵਿਦੈ ਪੂਤ ਨ ਦੀਨਾ ਧਾਮ ਚੋਰੋ ਸੁਤ ਕਹਿ ਰਾਖਿਐ ਜੋ ਹਿਆ ਲਿਆਵੈ RAM ਚਉਪਈ ਚੋਰੋ ਹੋਏ ਪੂਤ ਕਰ ਰਾਖੋ ਤਾਤੇ ਕਛੂ ਨਾ ਮੁਖ ਤੇ ਭਾਖੋ ਸ਼ਾਹ ਹੁਨੀ ਸਹਿਤ ਬਨਕ ਜਬ ਮਰਖੈ ਹਮਰੋ ਕਵਨ ਦਰਬ ਲੈ ਕਰ ਹੈ यह जब भनक चोर सुन पाई फूल गयो वस्त्र नह माई जाय भनक को भूत कहे हो या के मरे सकल तन लय हो तब लो चोर दृष्ट पर गयो अधिक बनक के आनंद पयो पलियो पलोस्यो सुत विद दीनो ताको पूत पूत कह लीनो खाट पर तस्कर है बैठायो पलो पलो पकवान खवायो पूत पूत कह शाहो निताई शाहो चौतरे जाय जताई दोहरा ਪੰਜ ਪਿਆਦੇ ਸੰਗ ਲੈ ਚੋਰਾ ਦਿਓ ਦਿਖਾਏ ਇਹ ਪੈਂਡੇ ਆਇਓ ਤੋ ਮੈਂ ਸੁਤ ਕਹਿਓ ਬੁਲਾਏ ਚਉਪਈ ਅਮਿਤ ਦਰਬ ਹਮਰੇ ਬਿਦ ਦਇਓ ਪੂਤਨਾ ਧਾਮ ਹਮਾਰੇ ਭਇਓ ਜਾ ਕੋ ਹਮ ਕਹਿ ਪੂਤ ਉਚਾਰੋ ਤਾਤੇ ਤੁਮ ਮਿਲ ਕੈ ਨਹਿ ਮਾਰੋ ਪੂਤ ਪੂਤ ਬਨੀਆਂ ਕਹਿ ਰਿਓ ਪੰਜ ਪਿਆਦਨ ਤਸਕਰ ਕਹਿਓ ਤਾਕੋ ਕਹਿਓ ਏਕ ਨਾ ਕੀਨੋ ਲੈ ਤਸਕਰ ਫਾਸੀ ਸੋ ਦੀਨੋ ਇਸ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 61 ਮੋਹ ਚਰਿਤਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਮਹਾ ਸਿੰਘ ਕੇ ਘਰ ਵਿਖੈ ਤਸਕਰ ਰਹਿ ਅਪਾਰ ਨਿਤ ਪ੍ਰਤਤਾ ਕੇ ਲਿਆਵਹੀ ਅਦਕ ਖਜ਼ਾਨੋ ਮਾਰੇ ਚਉਪਈ ਹਰਨ ਦਰਬ ਤਸਕਰ ਚਲ ਆਇਓ ਸੋ ਗਹਿ ਲਿਓ ਜਾਨ ਨਹਿ ਪਾਇਓ ਮਹਾ ਸਿੰਘ ਤਾ ਕੋ ਜੋ ਕਹਿਓ ਤੁਮ ਆਪਣੇ ਚਿਤ ਮੈਂ ਦ੍ਰਿੜ ਰਹਿਓ ਦੋਹਰਾ ਤੁਮਰੇ ਸਿਰ ਪਰ ਕਾੜ ਕੈ ਠਾਡੇ ਹੋਇ ਤਰਵਾਰ ਤੁਮ ਡਰ ਕਛ ਨ ਉਚਾਰਿਓ ਲੈ ਹੋ ਜੀਤ ਉਬਾਰੇ ਚਉਪਈ ਤੁਮ ਕੋ ਮਾਰਨ ਕੋ ਲੈ ਜਾਏ ਹੈ ਕਾੜ ਭਗਉਤੀ ਠਾਡੇ ਹੋਇ ਹੈ ਢੀਠ ਤੋ ਆਪਨ ਚਿਤ ਮੈਂ ਗਈਓ ਤਰਾਸ ਮਾਰ ਕਛ ਤਿਨੈ ਨ ਕਹੀਓ ਦੋਹਰਾ ਤਾ ਕੋ ਢੀਠ ਵਿਧਾਇਕ ਕੈ ਕਾਢ ਲਈ ਤਰਵਾਰ ਤੁਰਤ ਘਾਵ ਤਾ ਕੋ ਕੀਓ ਹੰਤ ਨ ਲਾਗੀ ਵਾਰ ਤਾ ਕੋ ਹਨ ਡਾਰਤ ਭਇਓ ਕਛੂ ਨ ਪਾਇਓ ਖੇਦ ਗਾਮ ਸੁਖੀ ਆਪਣੇ ਬਸਿਓ ਕਿਨੂ ਨਾ ਜਾਣਿਓ ਭੇਦ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 62 ਚਰਿਤ੍ਰ ਸਮਾਪਤ ਮਸਤ ਸੁਭ ਮਸਤ